ਰੀਤਾ ਪਿਛਲ ਨਾ ਜਾਗੇ ਹੋਏ ਜਵਿੰਦਰੋ ਮੋਏ ਹੋਏ ਜੇ ਤਾਂ ਰੱਬ ਵਸਾਰਿਆ ਜੇ ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਸਾਰੇ ਹੋਏ ਰੱਬ ਨੇ ਤੈਨੂੰ ਨਹੀਂ ਵਸਾਰਿਆ ਤੈਂ ਰੱਬ ਨੂੰ ਭਾਵੇਂ ਵਸਾਰਿਆ ਹੋਵੇ ਪਿਛਲ ਰਾਤ ਨਾ ਜਾਗਿਓ ਜਵਿੰਦਰੋ ਮੋਏ ਹੋਏ ਜਦੋਂ ਅਖੀਰ ਤੱਕ ਵੀ ਨਹੀਂ ਜਾਗਿਆ ਨਾ ਜ਼ਿੰਦਗੀ ਦੇ ਅੰਤ ਤੱਕ ਵੀ ਜੇ ਨਹੀਂ ਜਾਗਿਆ ਤੂੰ ਬੜੇ ਪਾ ਹੁੰਦਾ ਤੱਕ ਵੀ ਜੇ ਤੇਰੀ ਅੱਖ ਨਹੀਂ ਖੁੱਲੀ ਵੀ ਮੈਂ ਕੀ ਕਰਨ ਆਇਆ ਸੀ ਕੀ ਕਰਦਾ ਰਿਹਾ ਉਹੀ ਕੁਝ ਉਹ ਜੇ ਉਧਰ ਹੀ ਜੇ ਜੀ ਪਹਿਲਾਂ ਸੀ ਫੇਰ ਸਮਝ ਲਓ ਜਿਉਂਦਾ ਹੀ ਮਰੇ ਹੋਇਆ ਤੂੰ ਅੜੇ ਸਾਹ ਆਉਂਦੇ ਨੇ ਨਾ ਪਤਾ ਮੈਂ ਸਾਹ ਆਉਂਦੇ ਨੇ ਇਹ ਤਾਂ ਐ ਵੀ ਫਾਂਸੀ ਲੱਗੀ ਹੋਈ ਆ ਟਾਈਮ ਪੂਰਾ ਕਰ ਬਹੁਤੇ ਕਹਿੰਦੇ ਨੇ ਟਾਈਮ ਪੂਰਾ ਕਰ ਰਹੇ ਕਹਿੰਦੇ ਹੀ ਨੇ ਲੋਕ ਕਹਿੰਦਾ ਕੀ ਆ ਕਹਿੰਦਾ ਟਾਈਮ ਪਾਸ ਕਰਦੇ ਆ ਟਾਈਮ ਪਾਸ ਜਿਹੜੇ ਆਪੇ ਮਰਦੇ ਟਾਈਮ ਪਾਸ ਕਰਦੇ ਆ ਜਿਉਂਦੇ ਮਰੇ ਹੀ ਨੇ ਹੋਰ ਕੀ ਆ ਓਏ ਨਰਾਸੇ ਨੇ ਨਰਾਸੇ ਜਿਹੜਾ ਨਰਾਸਾ ਉਹ ਮਰਿਆ ਹੋਇਆ ਹੀ ਹੈ ਜਿਹੜਾ ਆਸਾ ਉਹ ਜਿਉਂਦਾ ਹੈ ਜੀਵੇ ਆਸਾ ਮਰੇ ਆਸਾ ਮਰੇ ਨਰਾਸਾ ਕਹੇ ਰਵਦਾਸ ਆਸ ਲੱਗ ਜੀਵਾ ਆਸ ਲੱਗ ਜੀਵਾ ਆਸ ਹਨ ਜਿਹਨੂੰ ਆਸ ਹੈ ਜਿਉਂਦਾ ਰਵਦਾਸ ਨਿਰਾਸ਼ਾ ਨਹੀਂ ਹੈ ਕਹੇ ਰਵਦਾਸ ਆਸ ਲੱਗ ਜੀਵਨ ਆਸ ਹੈ ਤਾਂ ਜੀਵਨ ਜਿਹਨੂੰ ਆਸ ਹੈ ਕੋਈ ਨਹੀਂ ਉਹਦਾ ਜੀਵਨ ਕਹਦਾ ਉਹਦਾ ਮਰਿਆ ਹੋਇਆ ਹੀ ਉਹਦਾ ਦਿਲ ਤਾਂ ਟੁੱਟਿਆ ਹੋਇਆ ਹਾਂਜੀ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾਲ ਵਿਸਾਰੇ ਹੋਏ ਉਹ ਭਾਈ ਰੱਬ ਨੂੰ ਚਾਹੇ ਤੈਂ ਵਿਸਾਰਿਆ ਹੋਇਆ ਉਹਨੇ ਤੈਨੂੰ ਕੋਈ ਨਹੀਂ ਵਿਸਾਰਿਆ ਤੈਨੂੰ ਦੋ ਰੋਡ ਤੇਰੇ ਵੱਲ ਉਹ ਜਾਈ ਧਿਆਨ ਹੈ ਜਿਹੜਾ ਸੀ ਉਹ ਆਪਣੀ ਡਿਊਟੀ ਤੇ ਹਾਜ਼ਰ ਹੈ ਤੈਨੂੰ ਤੇਰੀਆਂ ਲੋੜਾਂ ਪੂਰੀਆਂ ਕਰਦਾ ਹੈ ਤੈਨੂੰ ਟਾਈਮ ਸਿਰ ਰਿਜ਼ਕ ਪਹੁੰਚਾਉਂਦਾ ਹੈ ਉਹਨੇ ਤਾਂ ਨਹੀਂ ਤੈਨੂੰ ਵਿਸਾਰਿਆ ਜੇ ਤੈਂ ਵਿਸਾਰਿਆ ਤੂੰ ਆਪਣੇ ਅੰਦਰ ਚਾਹ ਕੇ ਤੂੰ ਆਪਣੇ ਕੀਤੀ ਪਾਏਗਾ ਆਹੀ ਕੀਤੀ ਪਾਉਣੀ ਆ ਹੋਰ ਕਰਦਾ ਕੀ ਹੈ ਜੇ ਰੱਬ ਬਸਾਰਿਆ ਹੋਇਆ ਇਹਦਾ ਤੈਨੂੰ ਆਪੇ ਰਿਜ਼ਲਟ ਮਿਲ ਜੂ ਇਹਦਾ ਨੁਕਸਾਨ ਤੈਨੂੰ ਆਪੇ ਗਾਹ ਪਤਾ ਲੱਗ ਜੂ ਕੀ ਹੋਇਆ ਹਾਂਜੀ